ਛੱਛਾ ਇਹ ਹੈ ਛਤਰਪਤੀ ਪਾਸਾ ਇਹ ਛਤਰਪਤੀ ਵਾਲਾ ਪਾਸਾ ਹੈ ਛਤਰਪਤੀ ਇਸ ਪਾਸੇ ਜਿਹੜੇ ਚੱਲਣਗੇ ਨਾ ਸੰਸਾਰ ਤੋਂ ਅੱਖਾਂ ਮੀਚ ਕੇ ਹਟ ਕੇ ਉਹ ਫਿਰ ਗਰੀਬ ਨਵਾਜ ਗੁਸਈਆ ਮੇਰਾ ਮਾਥਾ ਛਤਰ ਧਰੇ ਇਹ ਛਤਰਪਤੀ ਰਾਜਾ ਐ ਵਣ ਹੁੰਦਾ ਇੱਥੇ ਦੁਨੀਆ ਨੂੰ ਜਿੱਤ ਕੇ ਵੱਡਾ ਲੀਡਰ ਬਣ ਕੇ ਬਹੁਤੇ ਆਦਮੀ ਬਗਲ ਲਾ ਕੇ ਬਹੁਤੀ ਮਾਇਆ ਇਕੱਠੀ ਕਰਕੇ ਲੰਬੇ ਲੰਬੇ ਭਾਸ਼ਣ ਕਰਕੇ ਕੋਈ ਛਤਰਪਤੀ ਨਹੀਂ ਰਹਿੰਦਾ ਉਹ ਤਾਂ 2-4 ਦਿਨ ਦੀ ਸਹਿਬੀ ਆ ਵੀ ਜੇ ਮਿਲ ਜਵੇ ਇਹ ਤਾਂ ਬਹੁਤ ਉੱਚਾ ਚੜ ਕੇ ਪੌੜੀ ਖਿੱਚ ਲੈਂਦੀ ਹੁੰਦੀ ਹੈ ਜਨਤਾ ਉੱਚਾ ਜਾੜਾ ਚੜਦਾ ਪੌੜੀ ਖਿੱਚ ਲਈ ਪੌੜੀ ਵੀ ਖਿੱਚ ਲੈਂਦੇ ਤੁਸੀਂ ਸੱਚ ਦੇ ਨਾਲ ਜੁੜ ਕੇ ਉੱਚੇ ਛੜੋ ਝੂਠ ਰਹਿ ਜੁੜ ਕੇ ਵਿੱਚ ਨਹੀਂ ਜੜੀ ਅੱਛਾ ਇਹ ਹੈ ਛਤਰਪਤੀ ਪਾਸ ਇਹ ਪਾਸਾ ਜਿਹੜਾ ਜਿਹੜੀ ਦਸੀ ਹੈ ਨਾ ਤਾਜ ਚਿਤਰੇ ਚਿਤਰਾਖ ਚਿਤੇਰਾ ਇਹ ਜਿਹੜਾ ਸਾਈਡ ਹੈ ਇਹ ਛਤਰਪਤੀ ਵਾਲੀ ਸਾਈਡ ਹੈ ਭਗਤ ਵਾਲੀ ਸਾਈਡ ਹੈ ਇਹ ਰਸਤੇ ਭਗਤ ਤੁਰਦੇ ਨੇ ਭਗਤ ਸੰਸਾਰ ਚ ਐ ਵਿਚਰਦੇ ਨੇ ਐ ਨਹੀਂ ਵਿਚਰਦੇ ਜਿਵੇਂ ਸੰਸਾਰ ਵਿਚਰਦਾ ਰਹਿਦੇ ਸੰਸਾਰ ਚ ਨੇ ਉਹ ਐ ਵਿਚਰਦੇ ਨੇ ਤੇ ਦੁਨੀਆ ਐ ਵਿਚਰਦੀ ਤਾਂ ਹੀ ਨਹੀਂ ਨਾ ਜੋੜ ਆਇਆ ਭਗਤਾਂ ਦੇ ਸੰਸਾਰੀਆਂ ਇਹ ਛਤਰਪਤੀਆਂ ਵਾਲੀ ਸਾਈਡ ਹੈ ਬਚ ਕੇ ਚੱਲਦੇ ਨੇ ਮਾਇਆ ਤੋਂ ਜਦ ਕੀਨੀ ਬਾਹਰ ਬਾਟ ਮਾਇਆ ਤੋਂ ਬਾੜ ਰਸਤਾ ਆਪਣਾ ਬਾਹਰ ਰੱਖਦੇ ਨੇ ਮਾਇਆ ਜੇ ਰਸਤਾ ਰੱਖੋਗੇ ਮੂਰੇ ਮਾਇਆ ਦੀ ਠੋਕਰ ਵੀ ਲੱਗੂ ਮਾਇਆ ਦੇਖਣੀ ਵੀ ਪਊ ਜੇ ਰਸਤਾ ਹੀ ਤੁਸੀਂ ਬਾਹਰ ਕਰ ਲਿਆ ਮਾਇਆ ਤੋਂ ਉਹ ਆਪੇ ਮੂਰੇ ਮਾਇਆ ਆਉਣੀ ਹੋਣੀ ਹਿਰਦੇ ਚ ਮਾਇਆ ਨਹੀਂ ਹੁੰਦੀ ਜਿਹੜਾ ਘਟ ਹੈ ਘਟ ਵਿੱਚ ਮਾਇਆ ਨਹੀਂ ਹੁੰਦੀ ਆਕਾਸ਼ ਹੁੰਦਾ ਆਕਾਸ਼ ਜਮਾ ਨਹੀਂ ਹੁੰਦੀ ਉੱਥੇ ਮਾਇਆ ਕਿੱਥੇ ਹੁੰਦੀ ਹੈ ਮਾਇਆ ਤਾਂ ਟੱਡ ਹੋਈ ਹੋਈ ਹੈ ਉੱਥੇ ਮਾਇਆ ਨਹੀਂ ਹੈ ਮਾਇਆ ਦਾ ਮੋਹ ਜ਼ਰੂਰ ਹੈ ਮਾਇਆ ਦਾ ਮੋਹ ਚਲਾ ਜਾਂਦਾ ਉੱਥੇ ਗਿਆ ਹੋਇਆ ਪਹਿਲਾਂ ਉਹ ਮਾਇਆ ਦਾ ਮੋਹ ਨੂੰ ਇਹ ਜਿਹੜਾ ਨਾ ਬ੍ਰਹਮ ਗਿਆਨ ਦੀ ਸੇਗ ਲਾ ਕੇ ਉਹ ਜੜਾ ਹੀ ਖਤਮ ਕਰ ਦਿੰਦੀ ਹੈ ਜਿਹੜਾ ਸਹਿਜ ਅਗਨ ਬ੍ਰਹਮ ਅਗਨ ਸਹਿਜੇ ਪਰ ਜਾਲੀ ਹੈ ਨਾ ਉਹਦੇ ਨਾਲ ਇਹ ਪ੍ਰਭਾਵ ਜਿਹੜੇ ਮਾਇਆ ਦੇ ਨੇ ਉਪਕਾਰ ਨਸ਼ਟ ਕਰ ਦਿੰਦੇ ਨੇ ਜੋ ਕਈ ਬਿਮਾਰੀਆਂ ਨੂੰ ਬਿਜਲੀ ਦੇ ਲਾ ਕੇ ਨੇ ਸ਼ਾਰਟ ਕਰੰਟ ਲਾ ਕੇ ਨਸ਼ਟ ਕਰ ਦਿੰਦੇ ਬ੍ਰਹਮ ਗਿਆਨ ਦੇ ਕਰੰਟ ਨਾਲ ਇਹਨਾਂ ਦੇ ਪ੍ਰਭਾਵ ਨਸ਼ਟ ਹੋ ਜਾਂਦੇ ਇਹ ਜ਼ਰੂਰ ਨਸ਼ਟ ਕਰਨੇ ਪੈਣੇ ਨੇ ਤਾਂ ਮਨ ਨੇ ਟਿਕਣਾ ਛੱਕ ਕੀ ਨਾ ਰਹੋ ਛਾੜ ਕੀ ਨਾ ਪਾਸਾ ਫਸਾ ਛੱਕ ਕੀ ਨਾ ਰਹੋ ਜਿਹੜੇ ਮਾਇਆ ਨੂੰ ਛੱਡ ਕੇ ਚੱਲਦੇ ਨੇ ਉਹ ਮਾਇਆ ਤੋਂ ਆਨੰਦ ਹੋਏ ਰਹਿੰਦੇ ਨੇ ਨਾ ਹੁੰਦਾ ਆਨੰਦ ਹੋਣਾ ਆਪਣੇ ਕੁਝ ਹੋਰ ਤਰੀਕੇ ਨਾਲ ਬੋਲਦੇ ਨੇ ਛੱਕ ਲਫ਼ਜ਼ ਨੂੰ ਯੂਪੀ ਦੇ ਵਿੱਚ ਸਹੀ ਬੋਲਦੇ ਨੇ ਆਪਾਂ ਕਹਿੰਦੇ ਆ ਵੀ ਪ੍ਰਸ਼ਾਦਾ ਛਕ ਫਿਰ ਜੋ ਸ਼ੁਰੂ ਕਰ ਲੈ ਖਾਣਾ ਉਹ ਜਦੋਂ ਰੋਟੀ ਖਾ ਕੇ ਰਾਜ ਜਾਂਦੇ ਨੇ ਉਹਨਾਂ ਨੂੰ ਪੁੱਛੀ ਹੋ ਲੈਣ ਕਹਿੰਦੇ ਅਬ ਛਿਕ ਗਏ ਰਾਜ ਕੇ ਅਨੰਦ ਅਸਲ ਇਸੇ ਸੈਂਸ ਵਿੱਚ ਵਰਤਿਆ ਹੋਇਆ ਲਫ਼ਜ਼ ਹੈ ਸ਼ੱਕ ਕੀ ਨਾ ਰਹੋ ਆਨੰਦ ਕਿਉਂ ਨਹੀਂ ਰਹਿੰਦੇ ਤੁਸੀਂ ਭੁੱਖ ਕਦੇ ਆਇਆ ਜੀ ਤੁਹਾਡੇ ਅੰਦਰ ਮਾਇਆ ਦੀ ਭੁੱਖ ਰੱਖ ਕੇ ਕਿਉਂ ਚੱਲਦੇ ਹੋ ਜੋ ਮੈਨੂੰ ਮਿਲਦਾ ਹੈ ਮੇਰਾ ਹਿੱਸਾ ਮੈਨੂੰ ਮਿਲ ਜਾਂਦਾ ਮੈਨੂੰ ਲੋੜ ਨਹੀਂ ਦੋਦ ਵੱਧ ਮੈਨੂੰ ਤਾਂ ਨਹੀਂ ਦਿੰਦਾ ਵੱਧ ਮੈਨੂੰ ਨੁਕਸਾਨ ਕਰ ਜੂਗਾ ਰੋਟੀ ਕਿਉਂ ਨਹੀਂ ਲੋਕ ਜ਼ਿਆਦਾ ਖਾਂਦੇ ਸਨ ਨੁਕਸਾਨ ਕਰਦੀ ਕਿਉਂ ਕਿਉਂ ਨਹੀਂ ਜ਼ਿਆਦਾ ਖਾਂਦੇ ਨੁਕਸਾਨ ਕਰਦਾ ਜੋ ਚੀਜ਼ ਨੁਕਸਾਨ ਕਰੇ ਉਹ ਜ਼ਰੂਰ ਖਾਣੀ ਹੈ ਜ਼ਿਆਦਾ ਹਰ ਵਕਤ ਸਿਰ ਤੇ ਆਪਣੇ ਕੋਈ ਨਾ ਸਮਾਨ ਹੈ ਘਰ ਚ ਹੁੰਦਾ ਸਾਰੇ ਦੀ ਪੰਡ ਵੱਧ ਕੇ ਸਿਰ ਤੇ ਕਿਉਂ ਨਹੀਂ ਚੱਕ ਕੇ ਰੱਖਦੇ ਸਾਰਾ ਸਮਝਦਾ ਬੇਵਕੂਫੀ ਹੈ ਜਾਣਦੇ ਨਾ ਬੇਵਕੂਫੀ ਹੈ ਕਿ ਸਿਰ ਤੇ ਰੱਖਾਂਗੇ ਤੇ ਲੋੜ ਵਾਲੀ ਚੀਜ਼ ਹੈ ਥੱਲੇ ਪਈ ਹੈ ਬਸ ਐਵੇਂ ਸੰਸਾਰ 'ਚ ਪਈ ਰਹਿਣ ਦਾ ਲੋੜ ਵਾਲੀ ਚੀਜ਼ ਹੈ ਜਿਵੇਂ ਘਰ ਵਾਲੀ ਪਈਆਂ ਨੇ ਉਹਨੇ ਸੱਤੇ ਚ ਕੀ ਹੋਈਆਂ ਨੇ ਸਾਰੀਆਂ ਘਰੇ ਪਈਆਂ ਨੇ ਚੀਜ਼ਾਂ ਜੇ ਲੋੜ ਹੋ ਕੰਮ ਹੋ ਕਰ ਲਾਂਗੇ ਪਈ ਹੈ ਪਈ ਹੈ ਸਾਰਾ ਸੰਸਾਰ ਹੈ ਪਿਆ ਸਾਰੇ ਦੀ ਪੰਡ ਬੰਦੀ ਕੇ ਰੱਖਣੀ ਹੈ ਭੁੱਖਾ ਸਾਰੇ ਦੀ ਪੰਡ ਬੰਦੀ ਕੇ ਰੱਖਦੇ ਉੱਤੇ ਭੁੱਖਿਆ ਭੁੱਖ ਜਬ ਲਗ ਮੇਰੀ ਮੇਰੀ ਕਰੈ ਤਬ ਲੋ ਕਾਜ ਇੱਕ ਨ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਮੇਰੀ ਮੇਰੀ ਕਰਕੇ ਪੰਡ ਬਣ ਕੇ ਰੱਖਣ ਵਾਲੀ ਗੱਲ ਹੈ ਸੰਸਾਰ ਜਿਹਦਾ ਜੀ ਨੇ ਪੈਦਾ ਕੀਤਾ ਉਹਦਾ ਸਾਰਾ ਮੇਰੀ ਮੰਨਣਾ ਮੇਰੀ ਕਹਿਣਾ ਅਮਾਨਤ ਦੇ ਵਿੱਚ ਖਿਆਲਤ ਬਰਾਬਰ ਹੈ ਨਾ ਆਪਣੀ ਹੋਈ ਨਹੀਂ ਆਪਣਾ ਦਾ ਸਰੀਰ ਵੀ ਨਹੀਂ ਇਹ ਸੱਚ ਹੈ ਆਪਣਾ ਸਰੀਰ ਵੀ ਨਹੀਂ ਇਹ ਸੱਚ ਹੈ ਸਰੀਰ ਤੇ ਬਾਅਦ ਹੋਰ ਸੰਸਾਰ ਹੈ ਜੇ ਜਦ ਅਸੀਂ ਨਹੀਂ ਸੀ ਜੰਮੇ ਜਦ ਸੰਸਾਰ ਤਾਂ ਇੱਥੇ ਸੀ ਜਦ ਮੇਰੇ ਇੱਥੇ ਕੀ ਸੀ ਚਲੋ ਬਾਹਰ ਵਾਲੀ ਗੱਲ ਛੱਡੋ ਜਿਹੜਾ ਜੋ ਬੱਚਾ ਨਹੀਂ ਜੰਮਿਆ ਉਹਦਾ ਇੱਥੇ ਕੀ ਹੈ ਜਦ ਦੀ ਸਾਰੇ ਬਾਪ ਦੀ ਜਾਇਦਾਦ ਉਹਦੀ ਫਿਰ ਕਹਿੰਦਾ ਮੇਰੀ ਉਹ ਹੈ ਬਾਪ ਨੂੰ ਕਹਿੰਦਾ ਤੂੰ ਕਿਹੜਾ ਲੈ ਕੇ ਆਇਆ ਸੀ ਨਾਲ ਤੂੰ ਕਿਹਦਾ ਮੇਰੇ ਬਾਬੇ ਨੇ ਦਿੱਤੀ ਹੈ ਨੂੰ ਇਹ ਮੇਰਾ ਰਾਈਟ ਬਣਦਾ ਜੇ ਵੀ ਕਮਾਈ ਹੈ ਉਹ ਜਿਹਦੀ ਹੈ ਉਹਨੂੰ ਕਹਿੰਦਾ ਤੂੰ ਨਹੀਂ ਹੁਣ ਹੁਣ ਮੈਂ ਮਾਲਕ ਬਸ ਇਹਨਾਂ ਥੋੜਾ ਟਾਈਮ ਹੈ ਕਰੋੜਾਂ ਸਾਲ ਦੀ ਇੱਥੇ ਲਾਈਫ ਦੇ ਵਿੱਚ ਵਰਲਡ ਦੀ ਸੰਸਾਰ ਦੀ ਸਾਡਾ 100 ਸਾਲ ਦਾ ਮੈਕਸਿਮਮ ਚਲੋ ਜਿੰਨਾ ਵੀ ਸਾਡੀ ਲਾਈਫ ਦਾ ਟਾਈਮ ਹੈ ਇੰਨਾ ਹੀ ਟਾਈਮ ਹੈ ਸਾਡਾ ਬਾਕੀ ਉਹ ਤਾਂ ਪਹਿਲਾਂ ਹਰ ਪਿੱਛੋਂ ਕੌਣ ਮਾਲਕ ਸੀ ਇੱਥੇ ਨਾ ਦੁਨੀਆ ਸਾਡੀ ਸੀ ਨਾ ਸੀ ਦੁਨੀਆ ਦੇ ਸੀ ਅੱਖਾਂ ਦੇ ਸਾਰੇ ਬਾਰਡਰ ਲਿਸਟ ਚੋਂ ਔਰ ਆਬਾਦੀ ਚੋਂ ਨਿਕਲ ਜਾਂਦੇ ਨਿਕਲ ਜਾਂਦੇ ਸਾਰੇ ਕਾਲਜਾਂ ਚੋਂ ਖਾਰਜ ਹੋ ਜਾਂਦੇ ਜਮਦੀ ਸਾਰ ਨੂੰ ਚੜ ਜਾਂਦਾ ਵਾਹੀ ਗੱਲ ਹੋਰ ਤਾਂ ਕੁਝ ਨਹੀਂ ਇਹ ਤਾਂ ਸਾਡਾ ਸੰਸਾਰ ਹੀ ਲੋਕਾਂ ਦਾ ਰੱਖਿਆ ਹੋਇਆ ਕਾਊਂਟਿੰਗ ਵਾਸਤੇ ਝਗੜੇ ਪੈਦਾ ਹੁੰਦੇ ਨੇ ਰਿਕਾਰਡ ਕਿਵੇਂ ਰੱਖੀਏ ਤੇ ਰਿਕਾਰਡ ਰੱਖਿਆ ਹੈ ਪਰ ਰਿਕਾਰਡ ਨੂੰ ਅਸੀਂ ਸੱਚ ਲਿਆ ਜੋ ਸੱਚ ਉਹ ਨਹੀਂ ਝੂਠ ਬੋਲਿਆ ਜੋ ਪ੍ਰੈਕਟੀਕਲ ਹੈ ਨਹੀਂ ਝੂਠ ਬੋਲ ਲਿਆ ਉਹ ਰਿਕਾਰਡ ਰੱਖੇ ਰੱਖਣਾ ਪੈਂਦਾ ਉਹ ਸੰਸਾਰੀ ਲੋੜ ਹੈ ਤਾਂ ਰੱਖਿਆ ਹੋਇਆ ਹੈ ਛੱਕ ਕੀ ਨਾ ਰਹੋ ਛਾੜ ਕੀ ਨਾ ਆਸਾ ਸੰਸਾਰ ਦੀ ਆਸ ਪਦਾਰਥਾਂ ਦੀ ਆਸ ਛੱਡ ਕੇ ਜਿਹੜਾ ਛੱਡ ਦਿੰਦਾ ਉਹ ਆਨੰਦ ਹੋਇਆ ਰਹਿੰਦਾ ਪਦਾਰਥਾਂ ਤੋਂ ਉਹਦੀ ਭੁੱਖ ਮਰਦੀ ਹੈ ਉਹਦੀ ਤ੍ਰਿਸ਼ਨਾ ਭੁੱਖ ਉਤਰਦੀ ਹੈ ਵਰਨਾ ਜ਼ਿਆਦਾ ਪਦਾਰਥ ਇਕੱਠੇ ਕਰਨ ਨਾਲ ਪਦਾਰਥਾਂ ਦੀ ਮਗਰ ਭਜਣ ਨਾਲ ਪਦਾਰਥਾਂ ਦੀ ਭੁੱਖ ਨਹੀਂ ਮਿਟਦੀ ਜਿੰਨਾ ਭਜੂ ਰਾਮਚੰਦਰ ਸੋਨੇ ਦੀ ਮਿਰਗ ਮਗਰ ਉਹਨਾਂ ਮਿਰਗ ਸੀਤਾ ਵਾਲੂ ਬਸ ਸੀਤਾ ਨੂੰ ਬੁੱਧੀ ਵਾਲੂ ਆਖਰ ਜਦ ਮਿਰਗ ਤੇ ਤੀਰ ਮਾਰਿਆ ਮਿਰਗ ਤਾਂ ਹੈ ਨਹੀਂ ਸੀ ਉਹ ਤਾਂ ਮਾਰੀ ਚ ਰਿਸ਼ੀ ਸੀ ਸੋਨੇ ਦਾ ਮਿਰਗ ਤਾਂ ਹੈ ਹੀ ਸੀ ਉਹ ਨਾ ਮਿਰਗ ਸੀ ਨਾ ਸੋਨਾ ਸੀ ਮਿਲਿਆ ਕੀ ਉਹ ਤਾਂ ਇੱਕ ਬੰਦਾ ਸੀ ਛਲਾਵਾ ਸੀ ਛਲਾਵਾ ਹਾਂ ਮਾਇਆ ਇੱਕ ਛਲਾਵਾ ਹੈ ਇਹਦੀ ਮਗਰ ਭੱਜਣਾ ਕੁਝ ਹੋਰ ਹੀ ਨਿਕਲਦਾ ਜਾ ਕੇ ਕੀ ਨਿਕਲਦਾ ਇੱਕ ਰਾਜਾ ਰਾਜਾ ਬਣ ਗਿਆ ਰਾਜੇ ਨੂੰ ਕਤਲ ਕਰਕੇ ਸੈਨਾਪਤੀ ਸੀ ਫਿਰ ਉਹਨੂੰ ਚਿੰਤਾ ਵੀ ਮੇਰਾ ਜਿਹੜਾ ਤਾਜ ਹੈ ਨਾ ਇਹ ਮੇਰੇ ਸਿਰ ਦਾ ਖਾਓ ਜੀ ਲਾਈ ਦੀ ਹੈ ਦੈਟ ਫਿਰ ਸਭ ਉਹਨੂੰ ਚਿੰਤਾ ਹੋ ਜਾਂਦੀ ਹੈ ਰਾਜੇ ਦਾ ਤਾਂ ਚੋਰੀ ਨਹੀਂ ਹੁੰਦਾ ਹੁੰਦਾ ਰਾਜੇ ਦਾ ਸਿਰ ਵੱਢ ਕੇ ਜਾਂਦਾ ਹੁੰਦਾ ਨਾਲ ਸਾਜ ਦੇ ਉਹ ਕਹਿੰਦਾ ਸਿਰ ਪਕੜਾ ਕਰ ਲਿਆ ਚੋਰੀ ਨਹੀਂ ਹੋਣਾ ਹੋਣੇ ਸਿਰ ਨਾਲ ਜਾਊਗਾ ਚਿੰਤਾ ਦਾ ਵਿਸ਼ਾ ਬਣ ਗਿਆ ਤਾਂ ਚੋਰੀ ਦਾ ਰਾਜੇ ਨੇ ਛੱਡਣੀ ਨਹੀਂ ਤਾਜ ਕੀ ਕਰਨਾ ਕਿਸੇ ਨੇ ਤਾਜ ਨੂੰ ਖਜ਼ਾਨਾ ਨਹੀਂ ਚੋਰੀ ਕਰਨਾ ਤਾਜ ਉਹਦੇ ਜ਼ਿਆਦਾ ਕੀਮਤ ਹੈ ਤਾਜ ਨਹੀਂ ਇੱਥੇ ਚੋਰੀ ਕੀਤਾ ਕਿਸੇ ਨੇ ਹਾਂ ਸਿਰ ਵੱਡੇ ਜਿਹੜੇ ਸਿਰ ਤੇ ਤਾਜ ਆ ਉਹਨੂੰ ਪਹਿਲਾਂ ਵੱਢਦਾ ਤਾਜ ਫਿਰ ਆਪੇ ਆ ਜਾਂਦਾ ਫਿਰ ਤਾਜ ਚੋਰੀ ਨਹੀਂ ਹੁੰਦਾ ਹੁੰਦੇ ਤਾਜ ਲੁੱਟੇ ਜਾਂਦੇ ਨੇ ਜਿਆਦਾ ਜਿਆਦਾ ਤਾਜ ਹੀ ਰਹੂਗਾ ਨਾਲ ਸਿਰ ਵੀ ਗਿਆ ਬੇਚੈਨੀ ਗਈ ਬੜਾ ਬਣਨ ਦੀ ਕੋਸ਼ਿਸ਼ ਕੀਤੀ ਬੜਾ ਬਣ ਗਿਆ ਪਰ ਚਿੰਤਾ ਵੀ ਜ਼ਿਆਦਾ ਹੋ ਗਈ ਉਹਦੀ ਖੱਟੀ ਕੀ ਚਿੰਤਾ ਬੜਾ ਕਿਉਂ ਬਣਦਾ ਸੀ ਚਿੰਤਾਵਾਂ ਨੂੰ ਘਟਾਉਣ ਵਾਸਤੇ ਬੜਾ ਬਣਦਾ ਸੀ ਫਿਕਰ ਬਹੁਤ ਸੀ ਫਿਕਰ ਦੂਰ ਹੋ ਜਾਣਗੇ ਬਹੁਤੀ ਮਾਇਆ ਨਾਲ ਬਹੁਤੀ ਅੰਦਰ ਨਾਲ ਹੋ ਗਿਆ ਉਹ ਉਲਟ ਮਾਇਆ ਵੀ ਮਿਲ ਗਈ ਚਿੰਤਾ ਵੀ ਨਾਲ ਮਿਲ ਗਈ ਦੋ ਇਕੱਠੀਆਂ ਗਈ ਬੜੇ ਬੜੇ ਜੇ ਦਿਸੇ ਲੋਗ ਫਿਰ ਕੋ ਵੀ ਆਪੇ ਚਿੰਤਾ ਰੋ ਜੇ ਮਾਇਆ ਵਾਦੀ ਹੈ ਚਿੰਤਾ ਨਾਲ ਵਾਦੀ ਜਿਹੜਾ ਪਰਮੇਸ਼ਰ ਸਾਰੀ ਮਾਇਆ ਦਾ ਮਾਲਕ ਹੈ ਨਾ ਉਹਨੂੰ ਸਾਡੇ ਨੂੰ ਸਾਰਿਆਂ ਨੂੰ ਜ਼ਿਆਦਾ ਚਿੰਤਾ ਇਹ ਨਾ ਕਹੋ ਵੀ ਚਿੰਤਾ ਸਾਨੂੰ ਹੀ ਹੈ ਉਹਨੂੰ ਵੀ ਹੈਗੀ ਇਹ ਫਾਰਮੂਲਾ ਉਹਦੇ ਤੇ ਵੀ ਲਾਗੂ ਹੈ ਹਾਂ ਇਹ ਜੋਤ ਦੇ ਉੱਤੇ ਲਾਗੂ ਹੈ ਚਿੰਤਾ ਹੈ ਨਾ ਕਿ ਸਾਡੇ ਤੇ ਲਾਗੂ ਹੈ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਵਰਤਾ ਕੋਈ ਨਾ ਹੈ ਮਾਇਆ ਦੀ ਚਿੰਤਾ ਜਿਹੜਾ ਮਾਲਕ ਬਣੂ ਉਹ ਰਹੂਗੀ ਆਦਮੀ ਨੂੰ ਕਹਿੰਦੀ ਉਹਨੂੰ ਵੀ ਹੈਗੀ ਜਿਹੜਾ ਮਾਲਕ ਬਣਿਆ ਹੈ ਸਾਰੀ ਮਾਇਆ ਉਹਦੀ ਹੋਈ ਹੈ ਮਾਇਆ ਉਹਦੀ ਚਿੰਤਾ ਵੀ ਉਸ ਨੂੰ ਅਸੀਂ ਤਾਂ ਇਹ ਬੇਵਸਲ ਦੀ ਚਿੰਤਾ ਪਾਲਦੇ ਹੋ ਬੱਚਾ ਇੱਕ ਪੜਦਾ ਕਾਲਜ ਤੇ ਸਕੂਲ ਦੇ ਵਿੱਚ ਉਹਨੂੰ ਸਭ ਕੁਝ ਪੂਰਾ ਖਰਚਾ ਵਰਦਾ ਉਹਨੇ ਕੀ ਲੈਣਾ ਪਿੱਛੇ ਬਾਪ ਦੀ ਚਿੰਤਾ ਕਰਨ ਦਾ ਉਹ ਆਪਣਾ ਪੜ੍ਹੇ ਪੜਾਈ ਕਰੇ ਜੇ ਉਹ ਪੜਾਈ ਧਿਆਨ ਰੱਖੂਗਾ ਉਹ ਬਾਪ ਦਾ ਹੱਕ ਪੂਰਾ ਕਰ ਰਿਹਾ ਹੈ ਚਿੰਤਾ ਉਹਨੂੰ ਹੈ ਉਹਨੇ ਕਹਾ ਤੂੰ ਪੜ ਨਿਸ਼ਚਿੰਤ ਹੋ ਕੇ ਮੈਂ ਹੈਗਾ ਪਿੱਛੇ ਚਿੰਤਾ ਕਰਦਾ ਪੜਾਈ ਛੱਡੀ ਹੋਈ ਹੈ ਨਲਾਇਕ ਹੈ ਉਹ ਜਿਹੜਾ ਇਹ ਕੰਮ ਕਰਦਾ ਉਹ ਨਲਾਇਕ ਹੈ ਖਰਚਾ ਤਾਂ ਪੂਰਾ ਹੋ ਰਿਹਾ ਉਹਦੇ ਤੇ ਫੀਸ ਵੀ ਜਾ ਰਹੀ ਹੈ ਉਹ ਕੰਮ ਉਹ ਕਰ ਨਹੀਂ ਰਿਹਾ ਚਿੰਤਾ ਕਰਦਾ ਮੈਂ ਸਮਝਾ ਇਹ ਜੀ ਚਿੰਤਾ ਅਸੀਂ ਕਰਦੇ ਜੋ ਸਰਬ ਕੀ ਚਿੰਤਾ ਜਿਸਮਨ ਮਾਹੇ ਹੈ ਨਾਨਕ ਚਿੰਤਾ ਮਤ ਕਰੋ ਚਿੰਤਾ ਕਿਸੇ ਦੀ ਇਹ ਅਸੀਂ ਗੱਲਾਂ ਸੁਣੀਆਂ ਨਹੀਂ ਜੇ ਸੁਣੀਆਂ ਨੇ ਤਾਂ ਕੱਢ ਦਿੱਤੀ ਹੋ ਸੱਜੇ ਖੱਬੇ ਦੀ ਗੁਰਬਾਣੀ ਨੂੰ ਅਸੀਂ ਉਹ ਸਥਾਨ ਨਹੀਂ ਦਿੱਤਾ ਜਿਹਦਾ ਅਸੀਂ ਰੌਲਾ ਪਾਉਂਦੇ ਹਾਂ ਜੇ ਬਾਣੀ ਗੁਰੂ ਹੈ ਤਾਂ ਅਸੀਂ ਇਹ ਗੱਲਾਂ ਸੁਣ ਕੇ ਬਣੀਆਂ ਕਿਉਂ ਨਹੀਂ ਜੇ ਅਸੀਂ ਗੁਰੂ ਦੀ ਗੱਲ ਮੰਨਣੀ ਨਹੀਂ ਤਾਂ ਇਹਨੂੰ ਗੁਰੂ ਕਹਿਣ ਦਾ ਸਾਨੂੰ ਹੱਕ ਵੀ ਹੈ ਨਹੀਂ ਜਿਹੜੇ ਕਹਿੰਦੇ ਨੇ ਗੁਰੂ ਫੇਰ ਵੀ ਰੌਲਾ ਪਾਉਂਦੇ ਨੇ ਉਹ ਛਾਤਰ ਦਿਮਾਗ ਆਦਮੀ ਨੇ ਛਾਤਰ ਦਾ ਸਵਾ ਕੁਝ ਨਹੀਂ ਰੌਲਾ ਪਾਉਂਦੇ ਨੇ ਲੋਕਾਂ ਨੂੰ ਦਿਖਾਉਣ ਵਾਸਤੇ ਅੰਦਰੋਂ ਗੁਰੂ ਵਾਲੇ ਹੈ ਗੁਰੂ ਦੀ ਗੱਲ ਉਹਨੂੰ ਚੰਗੀ ਨਹੀਂ ਲੱਗਦੀ ਮਹਾ ਛਾਤਰ ਦੇ ਬੰਦੇ ਕਿ ਗੁਰੂ ਉਹਨਾਂ ਨੂੰ ਆਪ ਕਰੂ ਸਿੱਖ ਅਸੀਂ ਧੱਕੇ ਨਾਲ ਨਹੀਂ ਵੜ ਸਕਦੇ ਵੀ ਅਸੀਂ ਸਿੱਖ ਗੁਰੂ ਕਹੂਗਾ ਮੇਰਾ ਸਿੱਖਾ ਅੱਜ ਬਾਪ ਨੂੰ ਰਾਈਟ ਹੈ ਕਿਸੇ ਬੱਚੇ ਨੂੰ ਕਹਿੰਦੇ ਮੈਂ ਨਹੀਂ ਇਹਨੂੰ ਦੇਣਾ ਕੁਝ ਰਾਈਟ ਹੈ ਉਹਦਾ ਵੀ ਚਾਹੀਦਾ ਜੇ ਨਲਾਇਕ ਹੈ ਬੱਚਾ ਕਿਉਂ ਦੇਵੇ ਤੇ ਪਰਮੇਸ਼ਰ ਸਾਡੇ ਨਾਲ ਕਿਉਂ ਆਪਣਾ ਬਣਾਉਂਦਾ ਸਿੱਖ ਕਿਉਂ ਬਣਾਉਂਦਾ ਗੁਰੂ ਕਿਉਂ ਸਿੱਖ ਬਣਾਉਂਦਾ ਸਰ ਅਸੀਂ ਉਹਨੂੰ ਤਾਂ ਦੁਖੀ ਕਰਦੇ ਹਾਂ ਜਿਹੜਾ ਬਾਪ ਨੂੰ ਦੁਖੀ ਕਰੇ ਉਹਦੇ ਨਾਲ ਬਾਪ ਖੁਸ਼ ਹੋਵੇ ਨਹੀਂ ਹੋ ਸਕਦਾ ਗੁਰੂ ਵਾਲੇ ਬਣਨ ਵਾਸਤੇ ਗੁਰੂ ਦੀ ਗੱਲ ਮੰਨਣੀ ਪਊ ਮੰਨਣ ਦੇ ਅਸੀਂ ਪਾਵੰਦਾਂ ਜੇ ਸਿੱਖਾਂ ਇਹਦੇ ਚ ਕੋਈ ਰਹਿਤ ਨਹੀਂ ਜਿਹਨੇ ਰਹਿਤ ਲੈਣੀ ਹੈ ਉਹ ਸਿੱਖੀ ਛੱਡ ਦੇਵੇ ਫਿਰ ਗੁਰੂ ਨਾ ਕਹੇ ਉਹ ਕਹੇ ਮੇਰਾ ਗੁਰੂ ਨਹੀਂ ਹੈ ਇਹ ਭਾਈ ਮੇਰੇ ਤਾਂ ਮਨ ਹੁੰਦੀ ਨਹੀਂ ਅਜੋ ਮੈਂ ਸਿੱਖ ਨਹੀਂ ਸਿੱਖ ਬਣਨ ਦੀ ਕੋਸ਼ਿਸ਼ ਕਰੂੰਗਾ ਕਮਤ ਕਮ ਸੱਚ ਦਾ ਬੋਲੋ ਤੁਸੀਂ ਤੁਸੀਂ ਤਾਂ ਪੈਰ ਪੈਰ ਤੇ ਝੂਠ ਬੋਲਦੇ ਹੋ ਫਰੇਮ ਕਰਦੇ ਹੋ ਗੁਰੂ ਨਾਲ ਵੀ ਫਰੇਮ ਕਰਦੇ ਹੋ ਦੁਨੀਆ ਨਾਲ ਵੀ ਫਰੇਮ ਕਰ ਅਸਲ 'ਚ ਆਪਣੇ ਆਪ ਨਾਲ ਫਰੇਮ ਕਰਦੇ ਹੋ ਕਾਹਨੂੰ ਕਿਸੇ ਨਾਲ ਫਰੇਮ ਕੋਈ ਨਹੀਂ ਕਿਸੇ ਨਾਲ ਕਰ ਸਕਦਾ ਉਹ ਆਪਣੇ ਆਪ ਨਾਲ ਫਰੇਮ ਕਰਦਾ ਆਪਣੇ ਆਪ ਭਰਮ ਪਾਇਆ ਹੈ ਵੀ ਮੈਂ ਸਿੱਖਾਂ ਜੇ ਲੋੜ ਪੈਣੀ ਹੈ ਦੂਏ ਭਾਏ ਵਿਗੁਚੀਏ ਗਲ ਪਈ ਸੋ ਜਬ ਕੀ ਹਾਸ ਹਾਸੀ ਗਲ ਚ ਪੈ ਜਾਣੀ ਹੈ ਕਿਸੇ ਨੇ ਨਹੀਂ ਬਚਾਉਣਾ ਕਿਉਂਕਿ ਸਾਨੂੰ ਭੁੱਖ ਕਾਦੀ ਹੈ ਭੁੱਖ ਤਾਂ ਮਾਇਆ ਦੀ ਨਾਮ ਦੀ ਤਾਂ ਭੁੱਖ ਜਾਗੀ ਹੋਏ ਨਹੀਂ ਫਿਰ ਵੀ ਸਿੱਖਾਂ ਸੀ ਸਿੱਖ ਹੋਵੇ ਉਹਨੂੰ ਮਾਇਆ ਦੀ ਵੀ ਭੁੱਖ ਹੋਵੇ ਚਲ ਅੱਧ ਪਛਾਤ ਤਾਂ ਘਟਾਈ ਹੋਵੇ ਉਹਨੇ ਕੁਛ ਤਾਂ ਕੀਤਾ ਹੋਵੇ ਥੋੜਾ ਬਹੁਤਾ ਕੁਝ ਨਹੀਂ ਕੀਤਾ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾਂ ਤਾਹੇ ਛਾੜ ਕਤ ਆਪ ਬੰਧਾਵਾਂ ਰੇ ਮਨ ਕਬੀਰ ਦਾ ਵੀ ਮਨ ਨਹੀਂ ਮੰਨ ਰਿਹਾ ਮਨ ਐਦਾਂ ਨਹੀਂ ਮੰਨਦਾ ਹੁੰਦਾ ਕਿਸੇ ਦੀ ਅਸੀਂ ਵੀ ਮੰਨਦੇ ਉੱਤੇ ਸੂਈ ਰੱਖੀ ਹੋਈ ਸੀ ਮਨ ਬਹੁਤ ਛੇਤੀ ਬੰਨਣ ਵਾਲਾ ਨਹੀਂ ਹੁੰਦਾ ਉਹ ਜੇ ਨਹੀਂ ਮੰਨਦਾ ਅਸੀਂ ਕਿਉਂ ਕਹਿੰਦੇ ਅਸੀਂ ਸਿੱਖਾਂ ਭਾਈ ਮਨ ਨੂੰ ਮਨਾ ਰਹੇ ਹਾਂ ਸੱਚ ਤਾਂ ਬੋਲੀਏ ਤਾਂ ਅਸੀਂ ਤਾਂ ਰੌਲਾ ਬੋਲੇ 300 ਸਾਲ ਗੁਰੂ ਦੇ ਨਾਲ ਗੁਰੂ ਦੇ ਨਾਲ ਤਾਂ ਅੱਠ ਪੈਰ ਰਹਿਣਾ ਵੀ ਔਖਾ ਦੋ ਘੰਟੇ ਰਹਿਣਾ ਵੀ ਔਖਾ ਝੂਠ ਬੋਲਦੇ ਫਰਾਡ ਕਰਦੇ ਆ ਰੇ ਮਨ ਮੈਂ ਤੌਲ ਛਿਨ ਛਿਨ ਸਮਝਾ ਛਿਨ ਛਿਨ ਸਮਝਾਵਾ ਕੌਣ ਸਮਝਾ ਕਿਉਂ ਸਮਝਾਵਾ ਆ ਹੈ ਧਿਆਨ ਮਨ ਦਾ ਧਿਆਨ ਰੱਖਣਾ ਹਰ ਛਿਨ ਇਹਨੂੰ ਸਮਝਾਉਣਾ ਇਹਨੂੰ ਮਨਾਉਣਾ ਜਿਹੜਾ ਨਾ ਮੰਨੇ ਉਹਨੂੰ ਮਨਾਉਣਾ ਹੋਵੇ ਤੇ ਸਾਰਾ ਕੇਂਦਰ ਧਿਆਨ ਉਹਦੇ ਤੇ ਕਰਨਾ ਪੈਂਦਾ ਰੇ ਮਨ ਮੈਂ ਤੋ ਛਿਨ ਛਿਨ ਸਮਝਾਵਾ ਮੈਂ ਤਾਂ ਤੈਨੂੰ ਛਿਨ ਛਿਨ ਹੀ ਸਮਝਾਉਣਾ ਇੱਕ ਛਿਨ ਵੀ ਮਨ ਤੋਂ ਧਿਆਨ ਪਰੇ ਨਹੀਂ ਹੋ ਰਿਹਾ ਅਕਲ ਦਾ ਇੱਕ ਛਿਨ ਚ ਵੀ ਖਬਰ ਕਿੱਥੇ ਚਲਾ ਜਾਵੇ ਉੱਡ ਕੇ ਇਹਦੀ ਸਪੀਡ ਬਹੁਤ ਤੇਜ਼ ਹੈ ਇਹ ਤਾਂ ਕਿ ਛਿਨ ਚ ਗਿਆ ਆਇਆ ਲਿਆਉਣਾ ਘੰਟੇ ਚ ਪਊਗਾ ਫਿਰ ਜੋਗੀ ਦਾ ਵਨ ਇਹਨਾਂ ਚ ਨਿਕਲ ਜਾਂਦਾ ਬੜਾ ਔਖਾ ਘੇਰ ਕੇ ਲਿਆਉਂਦਾ ਫਿਰ ਛਿਨ ਛਿਨ ਸਮਝਾਵਾ ਤਾਹੇ ਸ਼ਾਰਟਕਟ ਆਪ ਬੰਧਾਵਾ ਓਏ ਉਹਨੂੰ ਆਪਣੇ ਮੂਲ ਨੂੰ ਛੱਡ ਕੇ ਅੰਦਰ ਜਿਹੜਾ ਤੇਰੇ ਘਰ ਦੇ ਵਿੱਚ ਬੈਠਾ ਹੈ ਘਟ ਘਟ ਵਿੱਚ ਹਰਜੂ ਬਸਾ ਉਹਨੂੰ ਛੱਡ ਕੇ ਕਿਉਂ ਮਾਇਆ 'ਚ ਫਸਦਾ ਆਪਣੇ ਆਪ ਨੂੰ ਕਿਉਂ ਮੰਨਦਾ ਰਹਿਣਾ ਸੰਗਲਾਂ ਦਾ ਮਾਇਆ ਦੇ ਮੋਹ ਨਾਲ ਕਿਉਂ ਮਨ ਹੁੰਦਾ ਜੇ ਤਾਂ ਨਹੀਂ ਹਟਣਾ ਵੀ ਤੇਰੀ ਮਰਜ਼ੀ ਇਹ ਸਮਝਾ ਰਿਹਾ ਕਬੀਰ ਇਹ ਮਨ ਛੇਤੀ ਨਹੀਂ ਬਣਨਾ ਅੱਗੇ ਆਊਗਾ ਵੀ ਜੇ ਇਹ ਮਨ ਨਹੀਂ ਰਿਹਾ ਮਨ ਤਾਂ ਲੱਗੇ ਰਹੋ ਇਹਨੂੰ ਮਨਾਉਣ 'ਚ ਇਹਦਾ ਪਿੱਛਾ ਨਹੀਂ ਛੱਡਣਾ